ਪੌੜੀ ਟੰਡਾ ਟੱਡਾ ਢੂੰਡਤ ਕਹਿ ਫਿਰੋ ਢੂੰਡਣ ਆਵਣ ਮਾਹੇ ਟੱਡਾ ਢੂੰਡਤ ਕਹਿ ਫਿਰੋ ਕਿੱਥੇ ਢੂੰਡਦੇ ਫਿਰਦੇ ਹੋ ਕਿੱਥੇ ਢੂੰਡਦੇ ਹੋ ਕਿੱਥੇ ਦੀਆਂ ਪੈਦਲ ਯਾਤਰਾਵਾਂ ਕਰਦੇ ਹੋ ਢੂੰਡਤ ਆਵਣ ਮਾਹੇ ਆਪਣੇ ਮਨ ਦੇ ਵਿੱਚ ਢੋਲ ਲੋ ਜਿਹਨੇ ਢੋਲਣਾ ਜੇ ਮਨ ਚ ਢੋਲਣਾ ਕੀ ਲੋੜ ਹੈ ਉਹਨੂੰ ਕੀ ਦਾ ਲੋੜ ਸਾਹਿਬ ਇਹਨਾਂ ਇਕੱਠ ਕਰਨ ਦੀ ਪਈ ਸੀ ਤੁਹਾਨੂੰ ਜਦ ਤੁਸੀਂ ਗੁਰਬਾਣੀ ਮੰਨਣੀ ਹੋਈ ਨਹੀਂ ਬਾਕੀ ਪਖੰਡਵਾਦ ਦਾ ਕੀ ਫਾਇਦਾ ਜੇ ਮਨ ਦੇ ਵਿੱਚ ਟੋਲਦੇ ਹੋਵੋ ਪ੍ਰਚਾਰ ਦਾ ਤੁਸੀਂ ਉਲਟਾ ਕਰਦੇ ਹੋ ਮੈਸੇਜ ਆ ਕੇ ਉਲਟੇ ਦਿੰਦੇ ਹੋ ਨਾ ਕਰੋ ਤਾਂ ਉਹ ਚੰਗਾ ਪ੍ਰਚਾਰ ਝੂਠ ਬੋਲਣ ਨਾਲ ਤਾਂ ਚੁੱਪ ਕਰਨਾ ਚੰਗਾ ਝੂਠ ਬੋਲ ਕੇ ਲੋਕਾਂ ਨੂੰ ਭਰਮ ਚ ਪਾ ਕੇ ਤੇ ਚੁੱਪ ਕਰਨਾ ਚੰਗਾ ਨਾ ਉਹ ਜੋਗੀ ਚੰਗਾ ਝੂਠ ਦਾ ਨਹੀਂ ਬੋਲਦਾ ਵਿਚਾਰਾ ਚੁੱਪ ਕਰਿਆ ਹੋਇਆ ਜੋਗਿਆਂ ਦੀ ਤਾਦਾ ਸਭ ਨੂੰ ਘਟਦਾ ਹੀ ਹੈ ਚੁੱਪ ਕਰਿਆ ਜਿਹਨੇ ਸਾਧ ਬਣਨਾ ਬਣ ਜਵੇ ਨਹੀਂ ਬਣਨਾ ਨਾ ਉਹ ਉਪਦੇਸ਼ ਤਾਂ ਨਹੀਂ ਦਿੰਦੇ ਕਿਸੇ ਨੂੰ ਪ੍ਰੈਕਟੀਕਲ ਨੇ ਕਰ ਲੋ ਜਿਹਨੇ ਕਰਨਾ ਕੋਈ ਝੂਠ ਦਾ ਨਹੀਂ ਬੋਲਦੇ ਚਲ ਜੇ ਕਰਾਮਾਤਾ ਕਰਮਾਤਾ ਝੂਠ ਬੋਲਦੇ ਨੇ ਰੋਟੀ ਪਾਣੀ ਖਾਤਰ ਉਹਨਾਂ ਦੀ ਉਹ ਨਹੀਂ ਨਿੰਦਿਆ ਵੀ ਕੀਤੀ ਹੋਈ ਹੈ ਬਾਣੀ ਉਹਨਾਂ ਨੂੰ ਕਿਹੜਾ ਪੂਰੇ ਮੰਨਿਆ ਹੋਇਆ ਪਰ ਜਿਹੜਾ ਆ ਪ੍ਰਚਾਰ ਕਰਕੇ ਇੰਨਾ ਕੁਝ ਕਰਕੇ ਲੋਕਾਂ ਦਾ એનર્ਜੀ ਵੇਸਟ ਕਰਨੀ ਹੈ ਔਰ ਆਰਥਿਕ ਤੌਰ ਤੇ ਲੋਕਾਂ ਦਾ ਸਾਰਾ ਬਰਬਾਦੀ ਕਰਨੀ ਹੈ ਟਾਈਮ ਵੇਸਟ ਕਰਨਾ ਹੈ ਪਰ ਉਪਦੇਸ਼ ਉਲਟਾ ਦੇਣਾ ਗੁਰਮਤ ਤੋਂ ਉਲਟਾ ਉਪਦੇਸ਼ ਦੇਣਾ ਪੈਸੇ ਦੀ ਵੀ ਬਰਬਾਦੀ ਟਾਈਮ ਦੀ ਵੀ ਬਰਬਾਦੀ ਇਹ ਤਾਂ ਅਪਰਾਧ ਹੈ ਆਖਰ ਤੌਰ ਤੇ ਲੋਕਾਂ ਨੂੰ ਕਮਜ਼ੋਰ ਕਰਨਾ ਟਾਈਮ ਉਹਨਾਂ ਦਾ ਬਰਬਾਦ ਕਰਨਾ ਉਪਦੇਸ਼ ਉਲਟ ਕਰਨਾ ਗੁਰਬਾਣੀ ਤੋਂ ਇਹ ਤੋਂ ਵੱਡਾ ਅਪਰਾਧ ਹੋਰ ਕੀ ਹੋਊਗਾ ਇਹ ਅਪਰਾਧ ਹੈ ਇਹ ਗੁਰਮਤ ਦਾ ਪ੍ਰਚਾਰ ਨਹੀਂ ਅਪਰਾਧ ਹੈ ਗੁਰਮਤ ਦੇ ਨਾਂ ਤੇ ਅਪਰਾਧ ਕਰ ਰਹੇ ਹੋ ਜਿਹੇ ਜਾਂ ਅਪਰਾਧ ਉਹ ਕਰ ਰਹੇ ਤੇ ਪਹਿਲੇ ਉਹ ਜਿਹੇ ਅਪਰਾਧ ਇਹ ਕਰ ਰਹੇ ਉਹਨਾਂ ਨੂੰ ਤਾਂ ਪਤਾ ਨਹੀਂ ਸੀ ਤੁਹਾਨੂੰ ਤਾਂ ਪਤਾ ਹੈ ਸਾਡੇ ਕੋਲ ਤਾਂ ਬਾਣੀ ਹੈ ਉਹਨਾਂ ਕੋਲ ਤਾਂ ਹੈ ਨਹੀਂ ਸੀ ਹੁਣ ਕਬੀਰ ਕੋਲ ਹੈ ਨਹੀਂ ਸੀ ਵਿਚਾਰੇ ਕੋਲ ਜਦ ਉਹਨੂੰ ਪਤਾ ਲੱਗਾ ਜਦ ਉਹਨੇ ਦੁਨੀਆ ਨੂੰ ਜਦ ਦੱਸਿਆ ਜਦ ਪਤਾ ਲੱਗਿਆ ਸਾਡੇ ਕੋਲ ਤਾਂ ਸਭ ਕੁਝ ਹੈਗਾ ਜਾਣ ਬੁੱਝ ਕੇ ਜ਼ਿਆਦਾ ਕਰਦੇ ਨੇ ਲੋਕ ਪਤਾ ਲੱਗੇ ਤਾਂ ਵੀ ਨਹੀਂ ਮੰਨਦੇ ਅਸਲ ਚ ਮਾਇਆ ਧਾਰੀ ਨੇ ਦੁਨੀਆ ਦੀ ਵਿੜਾਈ ਆ ਮਾਇਆ ਦੋ ਚੀਜ਼ਾਂ ਤੋਂ ਸਵਾਰਨ ਨੂੰ ਕੁਝ ਨਹੀਂ ਚਾਹੀਦਾ ਦਾ ਢੂੰਡਤ ਕਹਿ ਫਿਰ ਉਹ ਢੂੰਡਣ ਆਮਨ ਮਾਹੇ ਢੂੰਡਣ ਆਮਨ ਮਾਹੇ ਸੰਗ ਤੁਮਾਰੇ ਪ੍ਰਭੂ ਵਸੇ ਬਨ ਬਨ ਕਹਾਂ ਫਿਰਾਂ ਪ੍ਰਭੂ ਦਾ ਸਾਡੇ ਨਾਲ ਵਸਦਾ ਤੁਸੀਂ ਕਿੱਥੇ ਟੋਲਦੇ ਫਿਰਦੇ ਹੋ ਜੇ ਉਹ ਬਣਬਾਣੀ ਟੋਲਦੇ ਤੁਸੀਂ ਕੀ ਕਰਦੇ ਫਿਰਦੇ ਹੋ ਜਿਹੜਾ ਕਦੇ ਉੱਥੇ ਚਲੇ ਗਏ ਕਦੇ ਉਧਰ ਚਲੇ ਗਏ ਪਾਕਿਸਤਾਨ ਚਲੇ ਗਏ ਤੁਸੀਂ ਕਰਦੇ ਫਿਰਦੇ ਹੋ ਕੀ ਕਰਨੋਂ ਫਿਰਦੇ ਹੋ ਤੁਰੇ ਕੀ ਦਾ ਪੰਜੇ ਸਾਹ ਰੱਖੇ ਕੀ ਕਾਣੇ ਸਾਹ ਰੱਖੇ ਸਿੱਖੀ ਨੂੰ ਤਾਂ ਤੁਸੀਂ ਮੰਨਣਾ ਹੀ ਨਹੀਂ ਫਿਰ ਉੱਥੇ ਕੀ ਕਰ ਜਾਂਦੇ ਹੋ ਕੀ ਹੈ ਤੇ ਰੱਖਿਆ ਸੈਰ ਕਰਨ ਜਾਂਦੇ ਹੋ ਫਿਰ ਸੈਰ ਹੈ ਫਿਰ ਤਾਂ ਧਰਮ ਨਹੀਂ ਹੈ ਸੈਰ ਸੈਰ ਹੋਰ ਕਿਤੇ ਕਰਿਓ ਧਰਮ ਦੇ ਨਾਂ ਤੇ ਇਹ ਸੈਰ ਕਰਨੀ ਇਹ ਵੀ ਅਪਰਾਧ ਹੈ ਧਰਮ ਤੋਂ ਲੋਕਾਂ ਦਾ ਵਿਸ਼ਵਾਸ ਉੱਡ ਜਾਂਦਾ ਹੈ ਭਾਈ ਧਰਮ ਦੇ ਨਾਂ ਤੇ ਸੈਰ ਨਹੀਂ ਕਰਨੀ ਸੈਰ ਹੋਰ ਕਰਿਓ ਨਹੀਂ ਜਗ੍ਹਾ ਪਈਆਂ ਜੇ ਹਜੂਰ ਸਾਹਿਬ ਜਾਵਾਂਗੇ ਕੁਝ ਮੰਨ ਕੇ ਆਵਾਂਗੇ ਕੁਝ ਮੰਨ ਕੇ ਆਵਾਂਗੇ ਵੀ ਆ ਕਰਨਾ ਹੀ ਕਰਨਾ ਫਿਰ ਤਾਂ ਕੋਈ ਫਾਇਦਾ ਹੋਇਆ ਕਿਤੇ ਜਾਣ ਨੂੰ ਜੇ ਕਿਸੇ ਕੋ ਜਾਣਾ ਹੈ ਉਹਦੀ ਗੱਲ ਮੰਨੇ ਵੀ ਉਹਦੇ ਕੋ ਜਾਣਾ ਹੈ ਉੱਥੇ ਕੁਝ ਮੰਨਾਂਗੇ ਵੀ ਉੱਥੇ ਪਈ ਗਏ ਆ ਬਹਾਨਾ ਬਣਾ ਲਓ ਜਾਣ ਨੂੰ ਤਾਂ ਬਹਾਨਾ ਬਣਾਉਣਾ ਹੈ ਜਾਣ ਨੂੰ ਤਾਂ ਬਹਾਨਾ ਬਣਾ ਇਹ ਵੀ ਨਹੀਂ ਹੈ ਕੋਈ ਅਸਰ ਨਹੀਂ ਗਾਹਾਲੇ ਵੀ ਨੇ ਗਾਲੇ ਵੀ ਹੋ ਜਾਈਏ ਗਾਹ ਕੀ ਹੈ ਗਾਹਣਾ ਦਾ ਕਰਤਾਰ ਕੀ ਹੈ ਨਵੀਂ ਬੜਾ ਜਾਣੇ ਵਾਲਿਆਂ ਨੂੰ ਜਿੱਥੇ ਜਾਂਦੇ ਨੇ ਉਹਨਾਂ ਭੈੜੇ ਕਰਤਾਰ ਵਾਲੇ ਕੋਲ ਨਹੀਂ ਜਾਈਦਾ ਹੁੰਦਾ ਤੁਹਾਡੇ ਨਾਲ ਜਿਹੜਾ ਘਟਿਆ ਬੰਦਾ ਹੈ ਸਾਡੇ ਨਾਲ ਜਿਹੜਾ ਘਟਿਆ ਬੰਦਾ ਹੈ ਉਹਨੂੰ ਟੀਚਰ ਨਹੀਂ ਬਣਾਈਦਾ ਹੁੰਦਾ ਗੁਰੂ ਉਹਨੂੰ ਬਣਾਈਦਾ ਹੁੰਦਾ ਅਗੋਂ ਉਹਨੂੰ ਬਣਾਈਦਾ ਹੁੰਦਾ ਜਿਹੜਾ ਤੁਹਾਡੇ ਨਾਲ ਤੁਹਾਨੂੰ ਕੋ ਦੇ ਸਕੇ ਜਿਹਦਾ ਬੁਰਾ ਅਸਰ ਪੈ ਜਾ ਤੁਹਾਡੇ ਤੇ ਉਹਦੇ ਕੋਲ ਜਾਣ ਦਾ ਕੀ ਫਾਇਦਾ ਗੁਰਦੁਆਰੇ 'ਚ ਬੈਠਣ ਵਾਲੇ ਬਹੁਤ ਘਟੀਆ ਨੇ ਬੰਦੇ ਉਹਨਾਂ ਕੋਲ ਜਾਣ ਕਰਕੇ ਹੀ ਸੰਗਤ ਤੇ ਘਟੀਆ ਹੁੰਦੀ ਚਲੀ ਜਾਂਦੀ ਹੈ ਰੋਜ਼ ਸੰਗਤ ਕਿਉਂ ਘਟੀਆ ਹੁੰਦੀ ਚਲੀ ਜਾਂਦੀ ਹੈ ਜਿਨ੍ਹਾਂ ਕੋਲ ਜਾਂਦੀ ਉਹ ਘਟੀਆ ਨੇ ਅੱਗੇ ਵਧੀਆ ਸੀਗੇ ਗੁਰੂ ਵਧੀਆ ਸੀ ਸੰਗਤ ਦਾ ਕਰਤਾਰ ਉੱਚਾ ਹੋ ਜਾਂਦਾ ਸੀ ਹੁਣ ਘਟੀਆ ਨੇ ਅੰਗਰੇਜ਼ਾਂ ਨੇ ਮੰਨ ਲਿਆ ਸੀਗਾ ਜਿਹੜਾ ਗਰਜੇ ਦੇ ਜਿੰਨਾ ਨੇੜੇ ਰਹੂਗਾ ਉਹਨਾਂ ਖੁਦਾ ਤੋਂ ਦੂਰ ਰਹੂਗਾ nearer the church farther from God ਜਿਹੜੇ ਗੁਰਦਾਰਾ ਜੀ ਦੇ ਨੇੜੇ ਨੇ ਉਹਨੇ ਪਰਮੇਸ਼ਰ ਤੋਂ ਦੂਰ ਨੇ ਉਹਨੇ ਗੁਰਬਾਣੀ ਤੋਂ ਦੂਰ ਨੇ ਜਿੰਨੇ ਗੁਰਦਾਰਾ ਦੇ ਨੇੜੇ ਨੇ ਉਹਨੇ ਗੁਰਬਾਣੀ ਤੋਂ ਦੂਰ ਨੇ ਇਹ ਨਿਯਮ ਹੈ ਐਨਾ ਗੁਰਦਾਰਾ ਗੁਰੂ ਨਹੀਂ ਸੀ ਬਣਾਉਣ ਦਿੰਦੇ ਕਦੇ ਵੀ ਬਾਣੀ ਤੁਹਾਡੇ ਕੋਲਾ ਘਰ ਫੜੀ ਜਾਓ ਗੁਰਦਾਰੇ ਬਣਾ ਕੇ ਕੀ ਫਾਇਦਾ ਝਗੜੇ ਦਾ ਕਾਰਨ ਬਣ ਗਏ ਪਾਰਟੀਬਾਜ਼ੀ ਦਾ ਕਾਰਨ ਬਣ ਗਏ ਹਮਲੇ ਦਾ ਕਾਰਨ ਬਣ ਗਏ ਕਰਪਸ਼ਨ ਦਾ ਕਾਰਨ ਬਣ ਗਏ ਗਿਰਾਵਟ ਦਾ ਕਾਰਨ ਬਣ ਗਏ ਭੁੱਖੇ ਮੁੱਲਾ ਘਰੇ ਮਸੀਦ ਵਾਲੀ ਗੱਲ ਬਣੀ ਲੋਕ ਘਰਾਂ ਦੇ ਵਿੱਚ ਰੱਖਣ ਲੱਗੇ ਅੱਗੇ ਮਸੀਤਾਂ ਇਹਦਾ ਬਣਾਈਆਂ ਸੀ ਹੁਣ ਗੁਰਦੁਆਰੇ ਬਣਾਉਣ ਲੱਗੇ ਸੰਗਤ ਤੁਮਾਰੇ ਪ੍ਰਭੂ ਵਸੈ ਬਣ ਬਣ ਕਹਾਂ ਫਿਰਾਏ ਬਣ ਬਣ ਕਹਾਂ ਫਿਰਾਏ ਸੰਗਤ ਤੁਮਾਰੇ ਪ੍ਰਭੂ ਵਸੈ ਪ੍ਰਭੂ ਸੰਗ ਵਸਦਾ ਜੰਗਲ ਬਣ ਬਣ ਕੀ ਕਰਦੇ ਹੋ ਤੁਸੀਂ ਬਣ ਬਣ ਫਿਰਨ ਦਾ ਕੀ ਫਾਇਦਾ ਤੇਰੀ ਢਾਹੋ ਸਾਧ ਸੰਗ ਅਹੰ ਬੁੱਧ ਵਿਕਰਾ ਤੇਰੀ ਢਾਹੋ ਤੇਰੀ ਢਾਹੋ ਸਾਧ ਸੰਗ ਤੇਰੀ ਗਾਦੀ ਢਾਹੋ ਅਹੰ ਬੁੱਧ ਵਿਕਰਾ ਕਿਹੜੀ ਢੇਰੀ ਢਾਹੋ ਅਹੰ ਬੁੱਧ ਵਾਲੀ ਹੰਕਾਰ ਦੀ ਢੇਰੀ ਢਾ ਦਿਓ ਅਸਲ ਚ ਹੰਕਾਰ ਅੜਕਾ ਆਪਣੀ ਕੋਈ ਰਸਤਾ ਜਾਂਦਾ ਹੈ ਸੜ ਗਿਆ ਉਹਦੇ ਵਿਚਾਲੇ ਮਿੱਟੀ ਦੇ ਢੇਰ ਲਾ ਦਿੱਤੇ ਰੁਕੀ ਇਹ ਜਿਹੜੀ ਰਸਤਾ ਮਾਰਗ ਹੈ ਧਰਮ ਦਾ ਇਹਦੇ ਵਿੱਚ ਹੰਕਾਰ ਦਾ ਜਿਹੜਾ ਢੇਰ ਲੱਗਿਆ ਹੋਇਆ ਇਹ ਗਾਹਣੀ ਤੁਰਨ ਅੰਦਰ ਵਿਕਰਾਲ ਆਮ ਬੁੱਧ ਵਿਕਰਾਲ ਵਿਕਰਾਲ ਭਿਆਨਕ ਰੂਪ ਨੂੰ ਕਹਿੰਦੇ ਆਮ ਬੁੱਧਾ ਬੜੀ ਭਿਆਨਕ ਰੂਪ ਹੈ ਜਿੰਨੇ ਧਰਮ ਦੇ ਨਾਂ ਤੇ ਵੱਡੇ ਵੱਡੇ ਅਪਰਾਧ ਹੋਏ ਨੇ ਇਹ ਹੰਕਾਰ ਹੈ ਜਿਹੜਾ ਕਰਦਾ ਧਾਰਮਿਕ ਬੰਦਿਆਂ ਦਾ ਹੰਕਾਰ ਹੈ ਬਕਰਾਲ ਰੂਪ ਧਾਰਨ ਕਰਦਾ ਜਿਨ੍ਹਾਂ ਨੇ ਖੋਪਰੀਆਂ ਲਾਈਆਂ ਨੇ ਧਰਮ ਉਹ ਵੀ ਧਰਮ ਸੀ ਬੰਦੇ ਮੁਸਲਮਾਨ ਸੀ ਬਕਰਾਲ ਰੂਪ ਸੀ ਨਾ ਉਹਨਾਂ ਦਾ ਉਹ ਵੀ ਧਰਮ ਸੀ ਇਹ ਇਸਲਾਮ ਕਬੂਲ ਕਰ ਲੋ ਨਹੀਂ ਚਰਖੜੀ ਦੇ ਚੜੋ ਕੀ ਰੂਪ ਬਕਰਾਲ ਰੂਪ ਹੈ ਨਾ ਧਾਰਮਿਕ ਆਦਮੀ ਦਾ ਬਹੁਤ ਜਿੰਨਾ ਜ਼ਾਲਮ ਧਾਰਮਿਕ ਆਦਮੀ ਹੋ ਜਾਂਦਾ ਨਾ ਜੇ ਧਰਮ ਛੱਡ ਦਵੇ ਉਹਨਾਂ ਦਾ ਦੂਸਰਾ ਆਦਮੀ ਨਹੀਂ ਹੁੰਦਾ ਜਿੰਨੇ ਧਰਮ ਦੇ ਨਾਂ ਤੇ ਬੜੇ ਬੜੇ ਜੰਗ ਹੋਏ ਨੇ ਆਦਮੀ ਮਰੇ ਨੇ ਮਾਰੇ ਗਏ ਨੇ ਉਹਨੇ ਸਧਾਰਨ ਜੰਗਾਂ 'ਚ ਨਹੀਂ ਮਾਰੇ ਨੇ ਦੂਜੀਆਂ ਜੰਗਾਂ ਹੋਏ ਮੁਸਲਮਾਨਾਂ ਨੇ ਇੱਥੇ ਇਸਲਾਮ ਫੈਲਾਉਣ ਖਾਤਰ ਜੰਗ ਕੀਤੀ ਸੀ ਮੁਸਲਮਾਨਾਂ ਨੇ ਜੋ ਵੀ ਜੰਗਾਂ ਲੜੀਆਂ ਨੇ ਜਿੱਥੇ ਜਿੱਥੇ ਆਏ ਨੇ ਸਿਰਫ ਉਹ ਇਸਲਾਮ ਫਲਾਉਣਾ ਸੀ ਹਿੰਦੁਸਤਾਨ ਵੱਡਾ ਮੁਲਕ ਸੀ ਤੇ ਫੈਲਿਆ ਨਹੀਂ ਕਸ਼ਮੀਰ ਤੋਂ ਪਰੇ ਪਰੇ ਫੈਲੇਗਾ ਕਸ਼ਮੀਰ 'ਚ ਵੀ ਤਕਰੀਬਨ ਫੈਲੇ ਗਿਆ ਜੰਮੂ ਜਾ ਕੇ ਥੋੜਾ ਜਿਹਾ ਰਹਿ ਗਿਆ ਸੀ ਪਰੇ ਪਰੇ ਤਾਂ ਮੁਸਲਮਾਨ ਨੇ ਕਸ਼ਮੀਰ 'ਚ ਤਾਂ ਜ਼ਿਆਦਾ ਮੁਸਲਮਾਨ ਨੇ ਥੋੜੇ ਹੀ ਨੇ ਅਫਗਾਨਿਸਤਾਨ 'ਚ ਮੁਸਲਮਾਨ ਨੇ ਇਸ ਧਰਮ ਫਲਾਉਣ ਵਾਸਤੇ ਹੀ ਹਮਲੇ ਕਰਦੇ ਸੀ ਹੋਰ ਕੀ ਕਰਦੇ ਸੀ ਆ ਜਿਹੜੇ ਇਹਨਾਂ ਨੇ ਹੁਣ ਈਸਾਈ ਸੂਈ ਵਾਲੇ ਨੇ ਹਿੰਦੂਆਂ ਨੇ ਕਾਦੇ ਵਾਲੇ ਨੇ ਧਰਮ ਵਾਸਤੇ ਹੀ ਤਾਂ ਧਰਮ ਹੋ ਨੇ ਗੋਦਰਾ ਕਾਂਡ ਦੇ ਵਿੱਚ ਕੀ ਸੀ ਪਿੱਛੇ ਕੀ ਸੀ ਧਰਮ ਸੀ ਕਿ ਜ਼ਿਆਦਾ ਹੁੰਦੇ ਨੇ ਸਿੱਖਾਂ ਦੇ ਅਮਲ ਉਹ ਵੀ ਧਰਮ ਸੀ ਸਿੱਖਾਂ ਦਾ ਖਾਸ ਧਰਮ ਸੀ ਖਾਸ ਧਰਮ ਦੇ ਆਦਮੀ ਨਿਸ਼ਾਨਾ ਬਣਾਇਆ ਕਿ ਧਰਮ ਦੇ ਨਾਂ ਤੇ ਜ਼ਿਆਦਾ ਅਪਰਾਧ ਹੋ ਰਹੇ ਨੇ ਕਿਉਂਕਿ ਧਰਮ ਤੇ ਸਰਕਾਰ ਨੇ ਕਦੇ ਨਿਯੰਤਰਣ ਕਰਨ ਦੀ ਗੱਲ ਸੋਚੀ ਨਹੀਂ ਧਰਮ ਤੇ ਕੋਈ ਪਾਬੰਦੀ ਨਹੀਂ ਲੱਗ ਸਕਦੀ ਲੋਕਾਂ ਝੂਠੇ ਧਰਮ ਨੂੰ ਸੱਚੇ ਧਰਮ ਤੇ ਪਾਬੰਦੀ ਨਹੀਂ ਲੱਗਦੀ ਇੱਥੇ ਤਾਂ ਗੱਲ ਲੱਗਦੀ ਇਹ ਦੁਨੀਆ 'ਚ ਝੂਠ ਪ੍ਰਧਾਨ ਹੈ ਝੂਠੇ ਧਰਮ ਤੇ ਪਾਬੰਦੀ ਨਹੀਂ ਹੋਣੀ ਲੱਗਦੀ ਕੂੜ ਫਿਰੇ ਪ੍ਰਧਾਨ ਵੇ ਲਾਲੋ ਕੂੜ ਦੀ ਪ੍ਰਧਾਨਗੀ 'ਚ ਸੱਚ ਧਰਮ ਕਿਵੇਂ ਫੜ ਜੂ ਸੱਚ ਧਰਮ ਵੀ ਕੂੜਾ ਬਣ ਜਾਂਦਾ ਨਾਨਕ ਨੇ ਰਾਜ ਚਲਾਇਆ ਸੱਚ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਅੱਜ ਕੀ ਹੈ ਜਦੋਂ ਹੀ ਝੂਠ ਦਾ ਰਾਜ ਬਣ ਗਿਆ ਰਣਜੀਤ ਸਿੰਘ ਦੇ ਨਾਲ ਪਹਿਲਾਂ ਹੀ ਨਾਨਕ ਨੇ ਜਿਹੜਾ ਰਾਜ ਚਲਾਇਆ ਉਹ ਤਾਂ ਨਾਨਕ ਦਾ ਕਿਸੇ ਦਾ ਰਾਜਾ ਨਹੀਂ ਸੀ ਰਾਜ ਨਾਲ ਨਹੀਂ ਚਲਾਇਆ ਜਦ ਸੰਸਾਰੀ ਰਾਜ ਚਲਾਇਆ ਜਦੋਂ ਝੂਠ ਦਾ ਬਣ ਗਿਆ ਸੰਸਾਰੀ ਰਾਜ ਝੂਠ ਦਾ ਹੁੰਦਾ ਨਾਨਕ ਰਾਜ ਸੰਸਾਰੀ ਨਹੀਂ ਚਲਾਇਆ ਨਾਨਕ ਨੇ ਰਾਜ ਚਲਾਇਆ ਸੱਚ ਦਾ ਨਾਨਕ ਦਾ ਕਿਹਦੇ ਦਾ ਰਾਜਾ ਨਹੀਂ ਦੱਸੋ ਕਿਤੇ ਦਾ ਰਾਜਾ ਸੀ ਉਹ ਕਿਤੇ ਦਾ ਰਾਜਾ ਸੀ ਨਾਨਕ ਰਾਜਾ ਸੀ ਸੱਚਖੰਡ ਦਾ ਉਹ ਸੱਚ ਦਾ ਰਾਜ ਕੀ ਚਲਾਇਆ ਨਾਨਕ ਨੇ ਉਹ ਗੱਲ ਕਹੀ ਐਸਾ ਨਾਮ ਜਪੋ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਵੇ ਸਾਰਿਆਂ ਉੱਤੇ ਦੇ ਹੁਕਮ ਚਲਾਉਂਦਾ ਸੀ ਨਾਮ ਦਾ ਰਾਜ ਗੁਰਬਾਣੀ ਸਾਰਿਆਂ ਤੇ ਹੁਕਮਤ ਕਰਦੀ ਹੈ ਕਰਦੀ ਹੈ ਨਾ ਐਉਂ ਚੱਲਦਾ ਹੁੰਦਾ ਰਾਜ ਇਹ ਪ੍ਰਚਾਰ ਦਾ ਹੀ ਰਾਜ ਹੁੰਦਾ ਹੋਰ ਕੁਝ ਨਹੀਂ ਹੁੰਦਾ ਖਾਲਸੇ ਦਾ ਰਾਜ ਸਿਰ ਪ੍ਰਚਾਰ ਦਾ ਰਾਜ ਹੈ ਹੋਰ ਕੁਝ ਨਹੀਂ ਹੈ ਇਹ ਜਿਹੜਾ ਸੁਭਾ ਮਾਇਆ ਦਾ ਰਾਜ ਹੈ ਤੇ ਝੂਠ ਦਾ ਰਾਜ ਹੈ ਝੂਠ ਨੂੰ ਪੈ ਗਏ ਸੱਚ ਛੱਡਤਾ ਨਾਮ ਦਾ ਪ੍ਰਚਾਰ ਕਰਦਾ ਸੱਚ ਦਾ ਉਹ ਸੱਚ ਦਾ ਦਾ ਰਾਜ ਹੈ ਉਹ ਸਾਰਾ ਹੁਕਮ ਦਾ ਉਹਦਾ ਹੀ ਚੱਲਦਾ ਹੈ ਸੰਸਾਰ 'ਚ ਤੁਸੀਂ ਕਾਹਦਾ ਰਾਜ ਕਰਨਾ ਹੈ ਸਾਨੂੰ ਭਲੇਖਾ ਹੈ ਵੀ ਅਸੀਂ ਆਪਣੀ ਮਰਜ਼ੀ ਕਰਦੇ ਹਾਂ ਕੋਈ ਆਪਣੀ ਮਰਜ਼ੀ ਨਹੀਂ ਕਰਦਾ ਰਾਜ ਉਹਦਾ ਹੀ ਚੱਲਦਾ ਇਹੀ ਬਾਣੀ ਕਹਿ ਰਹੀ ਹੈ ਅਜਿਹਾ ਲੋਕਾਂ ਨੂੰ ਦੱਸਿਆ ਵੀ ਤੁਸੀਂ ਬਹੁਤ ਵੱਡੇ ਭਲੇਖੇ ਜੋ ਰਾਜ ਤੁਹਾਡਾ ਰਾਜ ਸੱਚ ਦਾ ਹੈ ਇਹ ਦੱਸਣਾ ਹੀ ਰਾਹ ਸਜਦਾ ਚਲਾਉਣਾ ਲੋਕਾਂ ਨੂੰ ਇਹ ਦੱਸਣਾ ਵੀ ਅਸਲ ਦੇ ਵਿੱਚ ਰਾਜ ਸੱਚ ਦਾ ਹੀ ਚੱਲਦਾ ਤੁਹਾਨੂੰ ਭੁਲੇਖਾ ਹੈ ਆਪਣੀ ਮਰਜ਼ੀ ਕੋਈ ਨਹੀਂ ਕਰ ਸਕਦਾ ਚਲਦੀ ਉਹਦੀ ਮਰਜ਼ੀ ਹੈ ਇਹ ਦੱਸਣਾ ਹੀ ਸੱਚ ਦਾ ਰਾਜ ਚਲਾਉਣਾ ਸੱਚ ਦਾ ਰਾਜ ਚੱਲੇ ਰਿਹਾ ਸਾਡੇ ਕਹੇ ਨਹੀਂ ਚੱਲੂਗਾ ਉਹਦਾ ਦਸੀਏ ਤਾਂ ਵੀ ਚੱਲਦਾ ਨਾ ਦਸੀਏ ਤਾਂ ਵੀ ਚੱਲਦਾ ਉਹ ਚੱਲਦਾ ਰਹਿਣਾ ਹੀ ਹੈ ਉਹਨੂੰ ਨਹੀਂ ਕੋਈ ਰੋਕ ਸਕਦਾ ਰਾਜ ਕਰੇਗਾ ਖਾਲਸੇ ਦਾ ਮਤਲਬ ਵੀ ਇਹੀ ਹੈ ਖਾਲਸਾ ਹੀ ਰਾਜ ਕਰੇਗਾ ਕਰ ਵੀ ਰਿਹਾ ਕਰਦਾ ਰਹੂਗਾ ਕਰਦਾ ਰਿਹਾ ਕਰੇਗਾ ਦਾ ਮਤਲਬ ਇਹ ਹੈ ਪਰਮੇਸ਼ਰ ਰਾਜ ਕਰੂ ਕਰਦਾ ਰਿਹਾ ਕਰ ਰਿਹਾ ਕਰੂਗਾ ਵੀ ਤਿੰਨੇ ਕਾਲਾਂ ਜੋ ਹੀ ਕਰੂਗਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੱਚ ਦਾ ਹੀ ਰਾਜ ਰਹੂਗਾ ਝੂਠ ਦਾ ਰਹਿ ਨਹੀਂ ਸਕਦਾ ਢੇਰੀ ਢਾਹੋ ਸਾਧ ਸੰਗ ਅਹੰ ਬੁੱਧ ਵਿਕਰਾਲ ਜਿਹੜੀ ਢੇਰੀ ਤੁਹਾਡੇ ਅੰਦਰ ਹੈ ਨਾ ਹੰਕਾਰ ਦੀ ਨੂੰ ਢਾ ਦਿਓ ਹੰਕਾਰ ਦੀ ਢੇਰੀ ਕਿ ਮੈਂ ਕੁਝ ਕਰ ਸਕਦਾ ਜਦ ਲਗ ਜਾਣੇ ਮੈਂ ਕੁਝ ਕਰਤਾ ਤਬ ਲਗ ਗਰਭ ਜੋਨ ਮੈਂ ਕਰਤਾ ਜੇ ਗਰਭ ਜੋਨ ਤੋਂ ਖੜਾ ਛਡਾਉਣਾ ਹੈ ਮੈਂ ਕੁਝ ਕਰ ਸਕਦਾ ਇਹ ਢੇਰੀ ਢਾ ਦੋ ਮੈਂ ਇਹ ਕੁਝ ਕਰ ਸਕਦਾ ਸੱਚ ਦਾ ਰਾਹ ਚੱਲਦਾ ਹੈ ਇਹ ਐਡਮਿਟ ਕਰ ਲਓ ਮੇਰਾ ਨਹੀਂ ਰਾਹ ਚੱਲਣਾ ਨਾ ਮੈਂ ਚਲਾਉਣਾ ਤੇਰਾ ਰਾਹ ਚੱਲੂ ਮੈਂ ਤੇਰੇ ਭਾਣੇ ਦੇ ਹੁਕਮ 'ਚ ਰਹਿਣਾ ਮੈਂ ਤੇਰੇ ਹੁਕਮ 'ਚ ਚੱਲਣਾ ਤੇਰਾ ਹੁਕਮ ਮੈਂ ਲਾਗੂ ਕਰਨਾ ਵੀ ਗਲਤ ਹੈ ਮੈਂ ਤੇਰਾ ਹੁਕਮ ਲਾਗੂ ਕਰਨਾ ਵੀ ਗਲਤ ਹੈ ਤੇਤੋਂ ਲਾਗੂ ਫੇ ਮੈਂ ਟਕੜਾ ਹੋਇਆ ਤੂੰ ਕਮਜ਼ੋਰ ਹੋਇਆ ਇੱਥੇ ਪਤਾ ਕੀ ਕਰਨਗੇ ਜਿਹੜੇ ਹਰਾਮੀ ਨੇ ਅਸੀਂ ਜੀ ਪਰਮੇਸ਼ਰ ਦਾ ਹੁਕਮ ਲਾਗੂਗਾ ਪਰਮੇਸ਼ਰ ਕਮਜ਼ੋਰ ਹੈ ਤੁਸੀਂ ਤਕੜੇ ਹੋ ਉਹ ਕਮਜ਼ੋਰ ਹੈ ਨੋਜ ਕੋਈ ਕਮਜ਼ੋਰੀ ਹੈ ਤੁਸੀਂ ਤਕੜੇ ਹੋ ਤਾਂ ਤਾਂ ਲਾਗੂ ਕਰਦੇ ਯਾਨੀ ਆਪਣਾ ਰਾਜ ਚਲਾਉਣ ਦੇ ਵਿੱਚ ਦੀ ਕਾਢ ਕੱਢਣਗੇ ਇੱਥੇ ਦੀ ਤੇ ਉਹਨੂੰ ਫਿਰ ਕਮਜ਼ੋਰ ਬਣਨਗੇ ਨਾ ਤਾਂ ਹੀ ਕਰਨਗੇ ਇਹ ਗੱਲ ਕੀ ਕਰਦਾ ਕੀ ਨਹੀਂ ਕਰਦਾ ਉਹ ਜਾਣੇ ਆਪਾਂ ਨੇ ਕੀ ਲੈਣਾ ਆਪਾਂ ਨੇ ਉਹਦੇ ਹੁਕਮ ਚੱਲਣਾ ਅਰ ਉਹ ਹੁਕਮ ਦੇ ਵਿੱਚ ਤੂੰ ਨਾ ਚੱਲੇ ਤਾਂ ਵੀ ਚੱਲਦਾ ਮੰਨੇ ਤਾਂ ਵੀ ਚੱਲਦਾ ਨਾ ਮੰਨੇ ਤਾਂ ਵੀ ਚੱਲਦਾ ਜਿਹੜੇ ਨਹੀਂ ਮੰਨਦੇ ਚੱਲਦੇ ਉਹ ਵੀ ਨੇ ਜਿਹੜੇ ਮੰਨਦੇ ਨੇ ਚੱਲਦੇ ਉਹ ਵੀ ਨੇ ਪਰ ਜਿਹੜੇ ਚੱਲਦੇ ਨੇ ਔਰ ਮੰਨਦੇ ਨੇ ਰਾਜੀ ਹੋ ਕੇ ਉਹਨਾਂ ਦਾ ਜਿਹੜਾ ਜਨਮਨ ਕੱਟਿਆ ਜਾਂਦਾ ਦੂਜਿਆਂ ਦਾ ਘਟ ਨਹੀਂ ਹੁੰਦਾ ਚੱਲਦੇ ਰੋਏ ਨੇ ਉਹ ਦੁਖੀ ਹੋ ਕੇ ਚੱਲਦੇ ਨੇ ਉਹ ਸੁਖੀ ਹੋ ਕੇ ਚੱਲਦੇ ਨੇ ਨਾਲ ਦਾ ਚੱਲਦੇ ਨੇ ਸੁਖੀ ਲੋਕ ਸੁਖੀ ਲੋਕ ਸੁਖੀ ਦਾ ਮਤਲਬ ਕੀ ਹੈ ਪਾਣੇ ਚੱਲਦੇ ਨੇ ਸੁਖੀ ਖੁਸ਼ੀ ਨਾਲ ਚੱਲਦੇ ਨੇ ਲੋਕ ਸੁਖੀ ਤਾਂ ਨੇ ਔਰ ਐ ਨਹੀਂ ਆ ਉਹਨਾਂ ਨੂੰ ਸੁਖ ਹੋ ਜਾਂਦਾ ਕਿ ਅਰਥ ਗਲਤ ਨੇ ਸੱਚੀ ਤਾਂ ਵੀ ਦਿਨ ਬੈਠਣਾ ਪੈਂਦਾ ਫਿਰ ਸਾਹਿਬ ਜਦ ਨਾ ਸ਼ਹੀਦ ਕਰਾਉਣੇ ਪੈਂਦੇ ਸਾਰੀ ਜ਼ਿੰਦਗੀ ਕੋਈ ਨਾ ਕੋਈ ਵਿਵਤਾ ਲੱਗੀ ਰਹੀ ਹੈ ਲੜਾਈਆਂ ਦੀ ਇੱਕ ਲੜਾਈ ਨਹੀਂ ਕਾਬੂ ਆਉਂਦੀ ਹੋਈ ਹੋਈ ਸਾਡੀ ਜ਼ਿੰਦਗੀ ਇੱਕ ਵਾਰ ਕੋਈ ਝਗੜਾ ਹੋ ਜਾ ਉਹੀ ਸਾਰੀ ਜ਼ਿੰਦਗੀ ਯਾਦ ਰਹਿੰਦਾ ਸਾਰੀ ਜ਼ਿੰਦਗੀ ਕੋਈ ਨਾ ਕੋਈ ਕਲੇਸ਼ ਪਿਆ ਰਿਹਾ ਲੋਕ ਸੁਖੀ ਦਾ ਮਤਲਬ ਹੈ ਜਿਹੜਾ ਰਾਜੀ ਨਾਲ ਚੱਲਦਾ ਹੈ ਪਾਣੇ ਜੋ ਸੁਖੀ ਹੈ ਉਹ ਤਤੀ ਤਵੀ ਤੇ ਬੈਠਾ ਵੀ ਸੁਖੀ ਹੈ ਪਾਣੇ ਚੱਲਦਾ ਨਾ ਪਰ ਲੋਭ ਸਹਿਲ ਪਰ ਲੋਭ ਦਾ ਸਹਿਲ ਰਹਿਣਾ ਹੀ ਉਹਦਾ ਤਾਂ ਕੋਈ ਰੌਲਾ ਹੀ ਨਹੀਂ ਪਰ ਲੋਭ ਸੁਖੀ ਦਾ ਮਤਲਬ ਇਹ ਹੈ ਕਿਉਂਕਿ ਰਾਜੀ ਨਾਲ ਚੱਲਦੇ ਨੇ ਜਿਹੜਾ ਰਾਜੀ ਨਾਲ ਇੱਥੇ ਚੱਲੂਗਾ ਤਾਂ ਪਰ ਲੋਭ ਚ ਸਹਿਲ ਹੋਊਗਾ ਨਾ ਹੋ ਨਹੀਂ ਸਕਦਾ ਇਹਦਾ ਅਰਥ ਇਹ ਵੀ ਹੈ ਜਿਹੜਾ ਇੱਥੇ ਰਾਜੀ ਨਾਲ ਚੱਲੂ ਨਾ ਪਾਣਾ ਖੁਸ਼ੀ ਨਾਲ ਚੱਲੂ ਪਰ ਲੋਕ ਦੇ ਲੋਕ ਉਹਦੇ ਵਾਸਤੇ ਸਹਿਲ ਹੈ ਹੋਰ ਕੁਝ ਕਰ ਲਵੇ ਦਾਨ ਕਰ ਲਵੇ ਜੋ ਮਰਜ਼ੀ ਕਰ ਲਵੇ ਸਹਿਲਾ ਨਹੀਂ ਹੋ ਲੋਕ ਫਲੋ ਲੋਕ ਰ ਨਾਲ ਨਹੀਂ ਦੇਣਾ ਹੰਕਾਰੀ ਨੂੰ ਕਿਸੇ ਨੇ ਵੜਨੇ ਨਹੀਂ ਦੇਣਾ ਲੋਕ ਦੁਖੀ ਪਰ ਲੋਕ ਦੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਜਿਹੜਾ ਹਰ ਪ੍ਰਭ ਨੇ ਆਪ ਮਿਲ ਲਿਆ ਆਪਣੇ ਨਾਲ ਲੋਕ ਸੁਖੀ ਨੇ ਭਾਈ ਪਰ ਲੋਕ ਦੇਲੇ ਤੇਰੀ ਤਾਹੋ ਸਾਧ ਸੰਗ ਅਹੰ ਬੁੱਧ ਵਿਕਰਾਲ ਸਾਧ ਸੰਗੀ ਸੰਗ ਨਹੀਂ ਅਹੰ ਬੁੱਧ ਵਿਕਰਾਲ ਸਾਧ ਸੰਗੀ ਦੇਖੋ ਸੰਗਤ ਗੱਗੇ ਨੂੰ ਔਂਕੜ ਹੋਊਗਾ ਸਿਆਰੀ ਹੈ ਗੱਗੇ ਕਿਉਂਕਿ ਗੱਗੇ ਨੂੰ ਸਿਆਰੀ ਹੈ ਇਸ ਕਰਕੇ ਮਨ ਨੂੰ ਸਾਧਣ ਦੀ ਗੱਲ ਹੈ ਸਾਧ ਸੰਗ ਅਰਥ ਗਲਤ ਪੜਦੇ ਆ ਅਸੀਂ ਅਰਥ ਵੀ ਗਲਤ ਲੈਨੇ ਆ ਪਾਠ ਵੀ ਗਲਤ ਕਰਦੇ ਹਾਂ ਸਾਧ ਸੰਗ ਜੇ ਕਹਾਂਗੇ ਤਾਂ ਸਾਧ ਦੇ ਸੰਗ ਆਉ ਸਾਧ ਸੰਗੀ ਕਹਾਂਗੇ ਜਿਹੜਾ ਮਨ ਬੁੱਧੀ ਇਕੱਠੇ ਨੇ ਨਾ ਸੀਤਾ ਲਖਣ ਜੋਗ ਹੈ ਨਾ ਸੀਤਾ ਨੂੰ ਕਿਹਾ ਆਪਣੇ ਸੰਗੀ ਨੂੰ ਮਨ ਨੂੰ ਸਾਧ ਲੈ ਇਹ ਅਸਾਰ ਹੈ ਨਾ ਮਨ ਜੇ ਮਨ ਸਾਧਿਆ ਜਾਵੇ ਤਾਂ ਹੀ ਢੇਰੀ ਢਾਉਂਦਾ ਤਾਂ ਹੰਕਾਰ ਛੱਡਦਾ ਬੰਨ ਹੰਕਾਰ ਨਹੀਂ ਛੱਡਦਾ ਫਿਰ ਢੇਰੀ ਢਾਉਂਦਾ ਹੈ ਢੇਰੀ ਕਾਲੀ ਹੈ ਸਾਧੂ ਦੀ ਕਿਰਿਆ ਲੱਗੀ ਵੀ ਹੈ ਕੀ ਹਾਂ ਸਾਧ ਕਰਿਆ ਸਾਧ ਲੈ ਸਾਧ ਕਰਿਆ ਸਾਧ ਨੂੰ ਨਹੀਂ ਦੇਖੋ ਨਹੀਂ ਸਾਧ ਨੂੰ ਔਕੜ ਹੁੰਦਾ ਤਾਂ ਦੇਖੋ ਔਕੜ ਹੈ ਫਿਰ ਨਹੀਂ ਨਾ ਜੇ ਜੇ ਹੁੰਦਾ ਫਿਰ ਤਾਂ ਔਕੜ ਹੁੰਦਾ ਇਹ ਫਿਰ ਸਾਧ ਬਹੁਵਚਨ ਹੈ ਬਹੁਵਚਨ ਹੁੰਦਾ ਹੀ ਨਹੀਂ ਫਿਰ ਸਾਧਾ ਆਉਂਦਾ ਸਾਧ ਨਹੀਂ ਆਉਂਦਾ ਸਾਧਨ ਆਉਂਦਾ ਲਫ਼ਜ਼ ਇਹ ਸਾਧ ਬਹੁਵਚਨ ਹੁੰਦਾ ਫਿਰ ਤੇਰੀ ਟਾਹੋ ਸਾਧ ਸੰਗੀ ਅਹੰ ਬੁੱਧ ਵਿਕਰਾਲ ਅਹੰ ਬੁੱਧ ਵਿਕਰਾਲ ਇਹਦੀ ਜਿਹੜੀ ਬੁੱਧ ਹੈ ਨਾ ਵਿਕਰਾਲ ਬੁੱਧੀ ਹੈ ਇਹਦੀ ਪੁੱਠੀ ਬੁੱਧੀ ਹੈ ਬੰਦੀ ਹੰਕਾਰੀ ਹੈ ਹੰਕਾਰੀ ਬੁੱਧੀ ਹੈ ਦੀ ਵਿਕਰਾਲ ਆ ਬੜੇ ਭਿਆਨਕ ਭੈਣ ਕੰਮ ਕਰਦਾ ਪਤਾ ਨਹੀਂ ਕੀ ਕਰਦਾ ਪਿਆ ਪੱਧਰ ਵੀ ਹੈ ਸੁਖ ਪਾਵੋ ਸਹਜੇ ਬਸੋ ਦਰਸ਼ਨ ਦੇਖੀ ਨਿਹਾਲ ਆ ਦੇਖੋ ਸਹਿਜ ਕੀ ਨੇ ਉਹਨੇ ਮੰਨ ਲਈ ਹੋਣਾ ਨਾ ਸਹਜ ਫੇਰ ਸੁਖ ਹੋਊਗਾ ਸੁਖ ਪਾਵੋ ਸਹਜੇ ਵਸੋ ਸਹਜੇ ਵਸੋ ਆਰਾਮ ਨਾਲ ਫਿਰ ਟਿਕ ਜੂਗਾ ਮਨ ਟਿਕਿਆ ਹੋਇਆ ਸਹਜ ਅਵਸਥਾ 'ਚ ਸੁਖੀ ਹੈ ਜਿੰਨਾ ਚਿਰ ਮਨ ਟਿਕਦਾ ਨਹੀਂ ਸੁਖੀ ਨਹੀਂ ਹੈ ਦਰਸ਼ਨ ਦੇ ਕੀ ਨਿਹਾਰ ਦਰਸ਼ਨ ਦੇ ਦਰਸ਼ਨ ਕੀ ਦਾ ਦੇਖਣ ਦਰਸ਼ਨ ਕਿਨੇ ਦੇਖਣ ਦਰਸ਼ਨ ਦੇਖਣਾ ਬੁੱਧੀ ਨੇ ਜਦ ਮਨ ਨੇ ਟਿਕ ਜਾਣਾ ਬੁੱਧੀ ਨੂੰ ਦਰਸ਼ਨ ਹੋਣਾ ਹੀ ਜਾਂਦਾ ਇੱਕ ਦਾ ਦਰਸ਼ਨ ਤਾਂ ਹੀ ਹੋਣਾ ਮਨ ਨੇ ਟਿਕ ਜਾਣਾ ਟਿਕ ਕੇ ਖੋ ਜਾਣਾ ਦੋਨ ਇੱਕ ਰਹਾ ਤਾਂ ਇੱਕੋ ਤੇਰੀ ਜਮੈ ਜਮਰੈ ਗਰਮ ਜੋਨ ਦੁਖ ਪਾਏ ਤੇਰੀ ਕਿਹੜੀ ਹੈ ਉਹ ਤੇਰੀ ਦੇ ਵਿੱਚ ਜਾਵਾ ਲੁਕਿਆ ਹੋਇਆ ਹੈ ਜਮ ਨੇ ਉਸੇ ਢੇਰੀ ਚੋਂ ਨਿਕਲਣਾ ਉਹ ਤਾਂ ਤੁਹਾਨੂੰ ਲੱਗ ਗਿਆ ਢੇਰੀ ਸਾਡੇ ਅੰਦਰ ਕੋਲ ਢੇਰੀ ਆ ਉਹਦੇ ਚ ਚੋਰ ਡਾਕੂ ਲੁਕਿਆ ਸੀ ਸੌ ਜਾਣਾ ਉਹਨਾਂ ਨੇ ਉੱਠ ਕੇ ਫੜ ਲੈਣਾ ਜੀ ਜਮ ਮੈਂ ਜੰਮ ਮਾਰਾ ਜਾ ਮੈਂ ਜਾ ਮੈਂ ਜਿਹਦੇ ਵਿੱਚ ਤੇਰੀ ਜਾ ਮੈਂ ਜੰਮ ਇਹਦੇ ਵਿੱਚ ਜੰਮ ਲੁਕਿਆ ਹੈ ਕੀ ਲੁਕਿਆ ਹੈ ਕਲਪਨਾ ਲੁਕੀ ਹੋਈ ਹੈ ਕਲਪਨਾ ਕਾਲ ਇਹ ਭਰਮ ਹੈ ਇਹ ਢੇਰੀ ਜਿੱਦਾਂ ਢਾਤੀ ਜਾਵਨੇ ਉਦੋਂ ਮਰ ਜਾਣਾ ਜੇ ਜੰਮ ਮਾਰਨਾ ਕਾਲ ਮਾਰਨਾ ਢੇਰੀ ਦਾ ਇਹ ਜੇ ਲੁਕਦਾ ਹੋ ਢੇਰੀ ਜਮ ਇਹ ਢੇਰੀ ਹੰਕਾਰ ਦੀ ਢੇਰੀ ਜੇ ਲੁਕਦਾ ਜੇ ਕੋ ਲੁਕਣ ਨੂੰ ਚੀਜ਼ ਆਉ ਸ਼ਿਕਾਰ ਹੈ ਸ਼ੇਰ ਹੈ ਕੋਈ ਚੀਜ਼ ਉੱਥੇ ਲੁਕੂ ਸਭ ਉੱਥੇ ਲੁਕੂ ਜੇ ਲੁਕਣ ਘਰ ਕੋਈ ਚੀਜ਼ ਲੁਕਣ ਵਾਲੀ ਸਭ ਉੱਥੇ ਲੁਕੂਗਾ ਜੇ ਲੋਕਾਂ ਨੇ ਕੋਈ ਚੀਜ਼ ਇਹ ਲੂ ਕਿੱਥੇ ਹੁਣ ਕਾਰਿਆ ਸਮਾਰਿਆ ਵੀ ਉੱਧਰ ਵੀ ਆਉਂਦਾ ਹਾਂ ਜਿਹੜੀ ਹੰਕਾਰ ਦੀ ਢੇਰੀ ਢਾਈ ਲਾਈ ਹੈ ਨਾ ਥੋੜੀ ਬਣਾਈ ਹੋਈ ਇਹਦੇ ਵਿੱਚ ਸੱਪ ਬਣ ਕੇ ਜੰਮ ਲੁਕਿਆ ਹੋਇਆ ਉਹਨੇ ਡੰਗ ਮਾਰਨਾ ਜਾਮ ਹੈ ਜਮ ਮਰੇ ਗਰਮ ਜੋਨ ਦੁੱਖ ਪਾਏ ਜਾਮ ਮਰ ਜਾਣਾ ਜਾਂ ਢੇਰੀ ਢਾ ਦੇਣੀ ਹੈ ਤੁਸੀਂ ਇਹ ਢੇਰੀ ਹੁੰਦੀ ਸਾਰ ਜਮ ਜਿਹੜਾ ਹੈ ਕਾਲ ਤੁਹਾਡਾ ਖਤਮ ਹੋ ਗਿਆ ਤੁਹਾਡੇ ਵਾਸਤੇ ਕਾਲ ਨੋ ਦੀ ਕੋਈ ਚੀਜ਼ ਨਹੀਂ ਗਰਭ ਜੋਨ ਦੁੱਖ ਪਾਏ ਜਮ ਮਰੇ ਗਰਭ ਨਹੀਂ ਨਹੀਂ ਨਹੀਂ ਇਹ ਨਹੀਂ ਆਖਿਆ ਢੇਰੀ ਜਮ ਹੈ ਜਮ ਮਰੈ ਜਮ ਹੈ ਜਮ ਮਰੈ ਇਹ ਢੇਰੀ ਉਹ ਹੈ ਜਿਹੜੀ ਢੋਣੀ ਹੈ ਜਿਹਦੇ ਵਿੱਚ ਜਮਦੇ ਮਰਦੇ ਹੋ ਤੁਸੀਂ ਮੈਂ ਹੋਊਗਾ ਫਿਰ ਜਾਂ ਮਹਿਰੀ ਨਹੀਂ ਹਾਂ ਨਹੀਂ ਹੋਣਾ ਤੇਰੀ ਜਾਮ ਹੈ ਜਮ ਜਿਹਦੇ ਵਿੱਚ ਜਮ ਮਰਾ ਹੈ ਗਰਭ ਜੋਨ ਤੋਂ ਪਾ ਜਮ ਜਮ ਮਰਾ ਹੈ ਜਮ ਮਰਾ ਨਹੀਂ ਜਮ ਮਰਾ ਹੈ ਜਿਹਦੇ ਜੰਮਣ ਵਾਲਾ ਜਮ ਤੇਰੀ ਜਾਮ ਹੈ ਜਮ ਮਰਾ ਹੈ ਗਰਭ ਜੋਨ ਤੋਂ ਪਾ ਜਮ ਅਲੱਗ ਹੋਊ ਫਿਰ ਮਰਾ ਅਲੱਗ ਹੋਊ ਜੇ ਜਮ ਹੁੰਦਾ ਮੈਨੂੰ ਨੂੰ ਔਕੜ ਹੁੰਦਾ ਜਮ ਦੇ ਕੀ ਸਿਆਰੀ ਹੈ ਹਾਂ ਜਨਮ ਹਾਂ ਸਿਆਰੀ ਹੈ ਨਾ ਮੰਮੇ ਨੂੰ ਜਮ ਕੇ ਮਰਦਾ ਹੈ ਇਹ ਜਨਮ ਮਰਨ ਦਾ ਕਾਰਨ ਢੇਰੀ ਹੈ ਉਹ ਇੱਕੋ ਹੀ ਗੱਲ ਹੈ ਤੇਰੀ ਗੱਲ ਤਾਂ ਇੱਕੋ ਹੀ ਆ ਕਾਲ ਹੋਇਆ ਹੈ ਜਨਮ ਮਰਨ ਹੋਇਆ ਗੱਲ ਤਾਂ ਇੱਕੋ ਹੀ ਹੈ ਗਰਭ ਢੇਰੀ ਹੈ ਉਮਰ ਦੀ ਢੇਰੀ ਕਰਕੇ ਜਮਣ ਮਰਨਾ ਇਹਦੇ ਕਰਕੇ ਕਾਲ ਹੈ ਗੱਲ ਕੁਝ ਨਹੀਂ ਫਰਕ ਹੈਗਾ ਪਰ ਹਾਂ ਅਰਥ ਇਹੀ ਹੋਣਗੇ ਜਾਵੇ ਜਮ ਮਰੈ ਜਮਦਾ ਮਰਦਾ ਇਹਦੇ ਕਾਰਨ ਨਹੀਂ ਹੈ ਉਹ ਮਰਨਾ ਕਾਲ ਹੈ ਮੌਤ ਹੈ ਜੰਮਣ ਮਰਨੇ ਢੇਰੀ ਕਰਕੇ ਤੇ ਜਾ ਮੈਂ ਜਮ ਮਰੈ ਗਰਭ ਗਰਭ ਜੋਨ ਕਿਉਂਕਿ ਗਰਭ ਜੋਨ ਆ ਗਿਆ ਨਾ ਗਰਭ ਜੋਨ ਦਾ ਦੁੱਖ ਤੈਨੂੰ ਤਾਂ ਹੀ ਹੈ ਮੋ ਮਗਨ ਲਪਟਤ ਰਹੇ ਹਾਂ ਹਾਂ ਆਵੇ ਜਾਏ ਉਹ ਮਗਨ ਲਬਦ ਹੈ ਉਹ ਦੇ ਵਿੱਚ ਮਗਨ ਨੇ ਆ ਜਿਹੜੀਆਂ ਮਾਇਆ ਦੀਆਂ ਲਪਟਾਂ ਦੇ ਅੰਦਰ ਲੋਭ ਦੀ ਹੁੰਦੀ ਰਹਿੰਦੀ ਹੈ ਉਹ ਮਗਨ ਲਪਟਤ ਰਹੇ ਹਾਂ ਹਾਂ ਆਵੇਂ ਜਾਏ ਤ੍ਰਿਸ਼ਨਾ ਦੀ ਅੱਗ ਜਲਦੀ ਰਹਿੰਦੀ ਹੈ ਮਾਇਆ ਦੀ ਭੁੱਖ ਹੋਰ ਪ੍ਰਚੰਡ ਹੁੰਦੀ ਰਹਿੰਦੀ ਹੈ ਲਪਟਤ ਰਹੇ ਹਾਂ ਹਾਂ ਆਵੇਂ ਜਾਏ ਹਾਂ ਮੈਂ ਮੈਂ ਕਰਦਾ ਰਹਿਣਾ ਆਉਣ ਜਾਣ ਬੜਿਆ ਰਹਿੰਦਾ ਜੰਮਣ ਵਾਲ ਬੜਿਆ ਰਹਿੰਦਾ ਤਹਿਤ ਤਹਿਤ ਅਬ ਤਹਿ ਪਰੇ ਸਾਧ ਜਨਾਂ ਸ਼ਰਨ ਆਏ ਤਹਿਤ ਤਹਿਤ ਜਿਹੜੇ ਰੋਜ਼ ਸੁਣਦੇ ਨੇ ਇਸ ਗੱਲ ਨੂੰ ਉਹ ਹੌਲੀ ਹੌਲੀ ਹੌਲੀ ਹੌਲੀ ਛੱਡਦੇ ਛੱਡਦੇ ਹੰਕਾਰ ਨੂੰ ਛੱਡ ਦਿੰਦੇ ਕਹਿ ਜਾਣਾ ਮਨ ਨੇ ਬਨ ਜਾਣਾ ਹੰਕਾਰ ਦਾ ਤਿਆਗ ਨੂੰ ਮਨ ਜਾਂ ਮੰਨ ਜਾਂਦਾ ਨਾ ਇਹ ਇੱਕਦਮ ਨਹੀਂ ਮੰਨਦਾ ਤਹਿਤ ਤਹਿਤ ਤਹਿਤ ਹੌਲੀ ਹੌਲੀ ਹੰਕਾਰ ਵੀ ਛੱਡ ਦਿੰਦਾ ਮਨ ਜਾਂ ਰੋਜ਼ ਸੁਣਦਾ ਰੋਜ਼ ਸੁਣਦਾ ਰੋਜ਼ ਸੁਣਦਾ ਫਿਰ ਛੱਡੀ ਜਾਂਦਾ ਕਿਸੇ ਚੀਜ਼ ਨੂੰ ਢਾਉਣ ਲੱਗੀ ਉਹ ਵੀ ਟਾਈਮ ਤਾਂ ਲੱਗਦਾ ਹੀ ਹੈ ਢਾਉਣ ਤਹਿਤ ਤਹਿਤ ਅਬ ਟਹਿ ਪਰੇ ਸਾਧ ਜਨਾਂ ਸ਼ਰਨ ਆਏ ਅਬ ਟਹਿ ਪਰੇ ਹੁਣ ਬਿਲਕੁਲ ਇਹ ਨੇ ਟਹਿ ਸ਼ਾਹ ਜਨਾਂ ਦੀ ਸ਼ਰਨ ਟਹਿ ਪਰੇ ਸਾਧ ਜਨਾਂ ਸ਼ਰਨ ਆਏ ਚਲੇ ਗਏ ਉਹਨਾਂ ਦੀ ਸ਼ਰਨ ਚਲੇ ਗਏ ਦੁੱਖ ਕੇ ਵਾਹੇ ਕਟਿਆ ਯਾਨੀ ਗੁਰਬਾਣੀ ਨੂੰ ਮੰਨਣ ਲੱਗ ਗਏ ਪਹਿਲਾਂ ਗੁਰਬਾਣੀ ਨੂੰ ਮੰਨਦੇ ਨਹੀਂ ਸੀ ਜੇ ਰਹੇ ਨਹੀਂ ਕਹਿੰਦੇ ਗੁਜ਼ਾਰਾ ਕਿਵੇਂ ਹੋਊਗਾ ਸਮੋੜ ਕੇ ਸਾਜਨਾ ਸਰਨਾਰ ਹੁੰਦਾ ਉਪਦੇਸ਼ ਨੂੰ ਗੁਰ ਕੇ ਉਪਦੇਸ਼ ਨੂੰ ਮੰਨ ਰਹੇ ਹਨ ਵੀਸ ਵਿਸਵੇ ਗੁਰ ਕਾ ਮੰਨ ਹੌਲੀ ਹੌਲੀ ਮੰਨਦੇ ਮੰਨਦੇ ਵੀਸ ਵਿੱਚ ਗੁਰ ਕਾ ਮੰਨ ਮੰਨਣ ਲੱਗ ਜਾਣਾ ਟੈਪ ਹੈ ਨਾ ਮੰਨਣ ਵਾਲੀ ਗੱਲ ਤਿਆਗਤੀ ਵੀ ਨਾ ਮੰਨਣ ਚ ਘਟਾ ਹੀ ਘਟਾ ਜਿਉਂ ਜੋ ਮੰਨਦਾ ਗਿਆ ਤੇ ਉਹ ਪਤਾ ਵੀ ਹੁੰਦਾ ਗਿਆ ਨਾ ਵੀ ਕੁਝ ਪ੍ਰਾਪਤੀ ਵੀ ਹੋਈ ਉਹ ਵੀ ਸ਼ੰਕੇ ਦੂਰ ਹੋ ਗਏ ਜਿਹੜੇ ਨੁਕਸਾਨਾਂ ਦੇ ਸ਼ੰਕੇ ਤੇ ਉਹ ਵੀ ਦੂਰ ਹੋ ਗਏ ਕਿ ਕੁਝ ਨਹੀਂ ਹੁੰਦਾ ਨੁਕਸਾਨ ਮੈਂ ਭਲੇਖਾ ਉਹ ਨੁਕਸਾਨ ਦਾ ਭਲੇਖਾ ਵੀ ਦੂਰ ਹੁੰਦਾ ਚਲਾ ਜਾਂਦਾ ਹੁਣ ਨੁਕਸਾਨ ਦਾ ਭਲੇਖਾ ਦੂਰ ਹੁੰਦਾ ਚਲਾ ਜਾਂਦਾ ਭਲੇਖਾ ਹੁੰਦਾ ਨੁਕਸਾਨ ਜੇ ਦੂਰ ਹੁੰਦਾ ਚਲਾ ਜਾਂਦਾ ਫਿਰ ਪਿਛੜ ਮੁੜਨ ਦਾ ਸਵਾਲ ਨਹੀਂ ਦੁੱਖ ਕੇ ਫਾਹੇ ਕਟਿਆ ਨਾਨਕ ਲੀਏ ਸਮਾਏ ਦੁੱਖ ਕੇ ਫਾਹੇ ਕਟੇ ਦੁੱਖ ਦੇ ਜਿਹੜੇ ਫਾਹੇ ਦੇ ਕਟੇ ਨੇ ਸਗੋਂ ਦੁੱਖ ਸੀਗਾ ਨਾ ਮੰਨਣ ਜਬਾਣੀ ਦੁੱਖ ਦੇ ਜਿਹੜੇ ਫਾਹੇ ਬੰਧਨ ਕਟੇ ਗਏ ਨਾਨਕ ਲਿਆ ਲੀਏ ਸਮਾਏ ਲੀਏ ਸਮਾਏ ਨਾਨਕ ਕਹਿੰਦਾ ਵਿੱਚੇ ਸਮਾ ਲਏ ਆਪਣੇ